ਚੋਂ ਵਾਏ ਵਨ ਚਾਨੇ ਅਕਬਾ ਆਂਦੇ ਮਸ ਚੋਂ ਵਾਏ ਵਨ ਚਾਨੇ ਅਕਬਾ ਆਤਾ ਬੇ ਹੁਸੈਨ ਦਵੇੜੇ ਦਾ ਸਹੀ ਦੂਰ ਸਦਾ ਗਿਰਾਨ ਅਕਬਾ ਆਂਦੇ ਮਸ ਚੋਂ ਵਾਏ ਵਨ ਚਾਨੇ ਅਕਬਾ ਦਸਤੂਰ ਹੈ ਵੀਰ ਧਿਰਾਵਾਂ ਤੇ ਬੈਣੀ ਬਹਿਣੀ ਨਾਲ ਕਰੇਂਦੀਆਂ